ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕੱਪੜ ਰੂਪ ਸਰੀਰ ਹੈ ਜਿਹੜਾ ਕੱਪੜਾ ਇਹ ਰੂਪ ਕਹ ਲੋ ਇਹਨੂੰ ਚਾਹੇ ਸਰੀਰ ਕੱਪੜਾ ਕਹ ਲੋ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕਾਮ ਜਿਹਦਾ ਰੂਪ ਹੈ ਕੱਪੜਾ ਉਹਦਾ ਸੁਹਾਵਣਾ ਲੱਗਦਾ ਹੀ ਲੱਗਦਾ ਦੂਜੇ ਨੂੰ ਚਾਹੇ ਨਾ ਲੱਗੇ ਜਿਹਦਾ ਹੈਗਾ ਉਹਨੂੰ ਤਾਂ ਸੌਣਾ ਲੱਗਦਾ ਹੈ ਦੂਜੇ ਦਾ ਕੀ ਮਤਲਬ ਹੈ ਛੱਡਣਾ ਉਹਨਾਂ ਹੀ ਆ ਨਾ ਜਿਹਨੂੰ ਸੌਣਾ ਲੱਗਦਾ ਤਕਲੀਫ ਉਹਨੂੰ ਹੋਣੀ ਹੈ ਨਾ ਜਿਹਦਾ ਹੈਗਾ ਕੋਈ ਕਪੜਾ ਜੇ ਸਸਤਾ ਆ ਮਹਿੰਗਾ ਜਿਹਦਾ ਖੋ ਜਾਣਾ ਹੈ ਨਹਾਉਣ ਲੱਗਿਆ ਦਾ ਉਹਨੂੰ ਤਾਂ ਉਹਦੇ ਮੋਹ ਚਾਹ ਜਾਣ ਜੈ ਜਾ ਵੀ ਹੈਗਾ ਛੱਡ ਦੁਨੀਆ ਅੰਦਰ ਜਾਓ ਇਹਨੂੰ ਨਾਲ ਲੈ ਕੇ ਜਾ ਸਕਦਾ ਕੋਈ ਸਰੀਰ ਨੂੰ ਸਰੀਰ ਨੂੰ ਕਪੜਾ ਸਰੀਰ ਨੂੰ ਕਿਹਾ ਹੋਇਆ ਤੇ ਕੱਪੜ ਰੂਪ ਹੈ ਜਿਹੜਾ ਸੌਵਣਾ ਲੱਗਦਾ ਹੈ ਇਹ ਐ ਦੁਨੀਆ ਅੰਦਰ ਛੱਡ ਕੇ ਜਾਣਾ ਪੈਣਾ ਛੱਡ ਦੁਨੀਆ ਅੰਦਰ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਮੰਦਾ ਚੰਗਾ ਮੰਦਾ ਚੰਗਾ ਕੀ ਹੈ ਜਿੱਥੇ ਅਸੀਂ ਆਪਣਾ ਹੁਕਮ ਦਾ ਵਿਰੋਧ ਕੀਤਾ ਹੈ ਪਰਮੇਸ਼ਰ ਨੂੰ ਕਹਵੇ ਆਦਾਨ ਅਰਥ ਕਰਤਾ ਪਰਮੇਸ਼ਰ ਨੇ ਬਹੁਤ ਬੁਰਾ ਕੀਤਾ ਇਹ ਮੰਦਾ ਹੋ ਗਿਆ ਹੁਕਮ ਨੂੰ ਮੰਦਾ ਸਮਝ ਲਿਆ ਤਾਂ ਬੰਦਾ ਅਸੀਂ ਮੰਦੇ ਬਣ ਗਿਆ ਤੇ ਬੰਦਾ ਕੰਮ ਇਹ ਬੰਦਾ ਸਾਡੀ ਸੋਚ ਮੰਦੀ ਹੈ ਇਹ ਸਾਡੀ ਸੋਚ ਚੰਗੀ ਹੈ ਜਿਹਨੂੰ ਅਸੀਂ ਮੰਦੀ ਸੋਚ ਕਹਿੰਦੇ ਆ ਚੰਗੀ ਸੋਚ ਕਹਿੰਦੇ ਆ ਉਹ ਗਲਤ ਹੈ ਉਹ ਸੰਸਾਰੀ ਗੱਲ ਹੈ ਦਰਗਾਹ ਦੇ ਵਿੱਚ ਮੰਦਾ ਚੰਗਾ ਕਿਹਨੂੰ ਕਹਿੰਦੇ ਇੱਥੇ ਸਵਾਲ ਡਿਸਕਸ ਹੋ ਕੀਤਾ ਹੈ ਸੰਸਾਰ 'ਚ ਮੰਦਾ ਚੰਗਾ ਕਿਹਨੂੰ ਕਹਿੰਦੇ ਉਹ ਸਾਨੂੰ ਪਤਾ ਹੈ ਦੇਖਦਾ ਸੀ ਇਹ ਸੰਸਾਰ ਦੇ ਬੰਦੇ ਚੰਗੇ ਆ ਦਰਗਾਹ ਦੇ ਬੰਦੇ ਚੰਗੇ ਦਾ ਕੀ ਫਰਕ ਹੈ ਫਰਕ ਆਪੇ ਪਤਾ ਲੱਗ ਜੂ ਇੱਥੇ ਬੰਦੇ ਚੰਗੇ ਦਾ ਸਾਨੂੰ ਪਤਾ ਦਰਗਾਹ ਵਾਲਾ ਸੀ ਸਮਝ ਲੈਣੇ ਕੀ ਹੈ ਦਾ ਫਰਕ ਆਪੇ ਪਤਾ ਲੱਗ ਜੂ ਪਰਮੇਸ਼ਰ ਦੇ ਭਾਣੇ ਚ ਨੁਕਸ ਕੱਢਣੇ ਬੰਦਾ ਚੰਗਾ ਕੰਮ ਜਿਹੜਾ ਕੰਮ ਚੰਗਾ ਨਹੀਂ ਹੁੰਦਾ ਹੀ ਹੈ ਨੁਕਸ ਕੱਢਣੇ ਇਹ ਠੀਕ ਨਹੀਂ ਹੋਇਆ ਆ ਠੀਕ ਹੋ ਗਿਆ ਜਾਂ ਐ ਕਿਉਂ ਨਹੀਂ ਹੋਇਆ ਐ ਕਿਉਂ ਹੋ ਗਿਆ ਇਹ ਬੰਦਾ ਸੋਚ ਮੰਦੀ ਹੈ ਬੁੱਧੀ ਸੋਚ ਹੈ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਇਹਦੇ ਨਾਲ ਕੀ ਹੈ ਇਹਦੇ ਨਾਲ ਸਾਡਾ ਜਿਹੜਾ ਮਨ ਹੈ ਕਾਲਾ ਹੋਈ ਸਾਡਾ ਹੁਕਮ ਨਾਲ ਵਿਰੋਧ ਹੋਈ ਜਾਂਦਾ ਉਦਾਂ ਤਾਂ ਹੋਈ ਹੈ ਜੋ ਹੁਣ ਪਰ ਸਾਡੇ ਤੇ ਦੋਸ਼ ਲੱਗੀ ਜਾਂਦੇ ਨੇ ਕਿਰਪਾ ਨਹੀਂ ਹੁੰਦੀ ਅਸੀਂ ਉਹਦੇ ਦੂਰ ਜਾਈ ਜਾਂਦੇ ਆ ਮਨ ਕਰਕੇ ਮਨ ਸੱਚ ਤੋਂ ਦੂਰ ਜਾਈ ਜਾਂਦਾ ਭਾਣੇ ਤੋਂ ਦੂਰ ਜਾਈ ਜਾਂਦਾ ਉਹਨਾਂ ਦਾ ਚਾਹੇ ਸਮਾਉਣਾ ਦਾ ਭਾਣੇ ਦੇ ਵਿੱਚ ਹੈ ਸਮਾਉਣਾ ਦਾ ਸ਼ਬਦ ਦੇ ਵਿੱਚ ਹੈ ਜਾਈ ਜਾਂਦਾ ਉਹਦੇ ਦੂਰ ਫਿਰ ਉਹ ਦੂਰੀ ਤਾਂ ਵਧ ਗਈ ਨਾ ਉਹਦਾ ਦੂਰ ਨੂੰ ਜਾਂਦਾ ਭਾਣੇ ਦਾ ਵੀ ਚੰਗਾ ਨਹੀਂ ਲੱਗਦਾ ਸਮਾਉਣਾ ਦੇ ਵਿੱਚ ਹੈ ਉਹਦੀ ਦੂਰੀ ਵੱਧ ਗਈ ਨਾ ਇਹ ਸੋਚ ਦੂਰੀ ਬਣਾਉਂਦੀ ਹੈ ਸਾਡੀ ਸਫਰ ਲੰਬਾ ਕਰਦੀ ਹੈ ਹੋਰ ਦੇਰ ਲੱਗੂਗੀ ਸਮਾਜ ਜਿਹੜੇ ਨੇੜੇ ਆਏ ਤੋਂ ਤਾਂ ਦੂਰ ਹੋ ਗਏ ਉਹ ਕਹਿੰਦਾ ਵੀ ਉਹ ਤਾਂ ਦੋਹਾਂ ਦੇ ਦਿਲ ਦੂਰ ਹੋ ਗਿਆ ਸੁੱਚੀ ਉਹਨਾਂ ਨੂੰ ਨੇੜੇ ਨੇੜੇ ਲਿਆਈਏ ਜਿਹੜੇ ਜਿਹੜੇ ਸੁਲਾ ਕਰਦੇ ਆਉਂਦੇ ਨੇ ਇਸ ਕਰਕੇ ਭਾਣੇ ਨਾਲ ਸੁਲਾ ਕਰਨੀ ਪੈਣੀ ਆ ਜਿਨ੍ਹਾਂ ਦੀ ਪਾੜੇ ਨਾਲ ਸੁਣਾ ਉਹ ਨੇੜੇ ਨੇ ਜਿਨ੍ਹਾਂ ਦੀ ਪਾੜੇ ਨਾਲ ਸੁਣਾ ਨਹੀਂ ਉਹ ਦੂਰ ਪਾੜਾ ਉੱਥੇ ਹੀ ਹੈ ਉਹ ਨਹੀਂ ਦੂਰ ਜਾਂਦਾ ਕਿਸੇ ਨੇੜੇ ਜਾਂਦਾ ਉਹ ਤਾਂ ਕੇ ਨੇੜੇ ਕੇ ਦੂਰ ਕਰਮੀ ਆਪੋ ਆਪਣੀ ਸਾਡੀ ਆਪਣੀ ਸੋਚ ਹੈ ਉੱਥੇ ਹੀ ਹੈ ਅਸੀਂ ਆਪਣੀ ਸੋਚ ਨਾਲ ਦੂਰ ਨੇੜੇ ਹੁੰਦੇ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਜਿਹੜੇ ਆਦਮੀ ਭਾਣੇ ਤੋਂ ਦੂਰ ਜਾਂਦੇ ਨੇ ਅਸਲ 'ਚ ਆਪਣੇ ਮਨ ਭਾਉਂਦੇ ਹੁਕਮ ਚਾਹੁੰਦੇ ਨੇ ਆ ਕਿਉਂ ਨਹੀਂ ਹੋਇਆ ਆ ਕਿਉਂ ਹੋ ਗਿਆ ਉਹ ਦੂਰ ਚਲੇ ਜਾਂਦੇ ਮਨ ਮਰਜ਼ੀ ਜਿਹੜੀ ਮਨ ਮਰਜ਼ੀ ਵਰਗਾ ਜਿਹੜਾ ਚਾਹੁੰਦੇ ਨੇ ਸੰਸਾਰ 'ਚ ਮੇਰੀ ਮਰਜ਼ੀ ਅਨਸਾਰ ਹੋਵੇ ਕੁਝ ਉਹ ਦੂਰ ਹੋ ਜਾਂਦੇ ਸਾਡਾ ਆਪਣਾ ਭਾਣਾ ਦੂਰ ਕਰਦਾ ਆਪਣੀ ਇੱਛਾਵਾਂ ਦੂਰ ਕਰਦੀਆਂ ਨੇ ਉਹ ਤੋਂ ਪਰਮੇਸ਼ਰ ਦੀ ਇੱਛਾ ਤੋਂ ਜੇ ਆਪਣੀਆਂ ਇੱਛਾ ਨਾ ਹੋਣ ਤਾਂ ਅਸੀਂ ਨੇੜੇ ਹੋ ਜਾਂਦੇ ਹੁਕਮ ਕੀ ਹੈ ਮਨ ਭਾਵ ਦੇ ਰਾਹ ਪੀੜੇ ਅੱਗੇ ਜਾਣਾ ਆ ਤਾਂ ਅਨਰਥ ਹੋ ਗਿਆ ਬੰਦਾ ਰੱਬ ਨੇ ਬਹੁਤ ਕਹਿਰੇ ਕਰਤਾ ਹੁਕਮ ਮਨ ਭਾਵ ਦਾ ਹੁਕਮ ਹੋ ਗਿਆ ਮੇਰੇ ਮਨ ਨੂੰ ਨਹੀਂ ਚੰਗਾ ਲੱਗਦਾ ਜਦੋਂ ਭਾਣਾ ਨਹੀਂ ਨਾ ਚੰਗਾ ਲੱਗਦਾ ਮੇਰੇ ਭਾਵ ਦਾ ਮੇਰੇ ਮਨ ਭਾਵ ਦਾ ਨਹੀਂ ਰਾਹ ਪੀੜੇ ਅੱਗੇ ਜਾਓ ਅੱਗੇ ਫਿਰ ਟੈਣੇ ਹੋਈ ਜਾਂਦੀ ਉਹਦਾ ਬਾਹਰ ਫਾਂਸੀ ਉਹਦੀ ਟਾਈਟ ਹੋਣੀ ਹੈ ਉਹਦਾ ਕਲੋਜ਼ ਹੋਈ ਜਾਂਦੀ ਹੈ ਬੁੱਧੀ ਉਹਦਾ ਗਿਆਨ ਕਲੋਜ਼ ਹੋਈ ਜਾਂਦਾ ਹੈ ਜੋਤ ਉਹ ਟਾਈਟ ਹੋਈ ਜਾਂਦਾ ਹੈ ਦੱਸੋ ਰਾਤ ਹੀ ਹੈ ਭਰਮ ਦਾ ਲਹਿਰਾ ਟਾਈਟ ਭਰਮ ਨੂੰ ਟਾਈਟ ਕਰ ਦਿੰਦਾ ਹੈ ਭਰਮ ਟਾਈਟ ਕਰਦਾ ਗਿਆਨ ਕਰ ਜਾਂਦਾ ਭਰਮ ਦਾ ਦਾਇਰਾ ਹੋਰ ਟਾਈਟ ਹੋ ਜਾਂਦਾ ਉਹਦੇ ਦਾ ਭੀੜੇ ਅੱਗੇ ਜਾਵਣਾ ਨੰਗਾ ਦੋਜ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਨੰਗਾ ਜਾਂਦਾ ਜਾਂ ਕਪੜਾ ਹੈ ਨਹੀਂ ਕਪੜਾ ਕੀ ਲੈ ਕੇ ਜਾਂਦਾ ਹੈ ਸੱਚ ਦੇ ਵਿੱਚ ਲੁਕ ਕੇ ਜਾਂਦਾ ਸੱਚ ਖਾਣਾ ਸੱਚ ਜੇ ਤਾਂ ਸੱਚ ਖਾਂਦਾ ਫਿਰ ਤਾਂ ਭਰਮ ਦੂਰ ਹੋ ਜਾਂਦਾ ਸਾਰਾ ਸੱਚ ਖਾਂਦਾ ਭਰਮ ਦਾ ਨਾਸ ਹੋ ਜਾਂਦਾ ਤੇ ਸੱਚ ਵਿੱਚ ਸੁਭਾ ਜਾਂਦਾ ਫਿਰ ਤਾਂ ਨੰਗਾ ਨਾ ਰਹਿੰਦਾ ਕਾ ਗਾਤੇ ਆਲੇ ਵਾਲੇ ਭਰਮ ਹੈ ਵਿਚਾਲੇ ਜੋਤ ਹੈ ਤਾਂ ਦੱਸੇ ਖਰਾ ਡਰਾਵਣ ਕਰ ਔਗਣ ਇਹ ਔਗਣ ਔਗਣ ਕੀ ਹੈ ਹੁਕਮ ਦਾ ਵਿਰੋਧ ਕਰਨਾ ਔਗਣ ਹੁਕਮ ਦਾ ਵਿਰੋਧ ਕਰਾਉਂਦਾ ਔਗਣ ਹੁਕਮ ਦਾ ਵਿਰੋਧ ਕਰਾਉਂਦੇ ਨੇ ਲੋਭ ਹੁਕਮ ਦਾ ਵਿਰੋਧ ਕਰਾਉਂਦਾ ਉਹ ਹੁਕਮ ਦਾ ਵਿਰੋਧ ਕਰਾਉਂਦਾ ਔਗਣ ਸਾਡੇ ਹੁਕਮ ਦਾ ਵਿਰੋਧ ਕਰਾਉਂਦਾ ਜਿਹੜਾ ਸਾਨੂੰ ਮਨ ਪਾਉਂਦੇ ਹੁਕਮ ਨੇ ਉਹ ਵੀ ਬਕਾਰਾਂ ਦੇ ਕਰਕੇ ਹੀ ਕਰਦੇ ਆ ਹਮਦਰਦੀ ਹੈ ਕਿਸੇ ਨਾਲ ਸਾਡੀ ਕਿਸੇ ਨਾਲ ਨਹੀਂ ਹੈ ਇਹ ਵੀ ਔਗਣ ਕਿਸੇ ਨਾਲ ਹਮਦਰਦੀ ਹੈ ਕਿਸੇ ਨਾਲ ਨਹੀਂ ਹੈ ਕਿਉਂ ਵੀ ਕਹਦੇ ਨਹੀਂ ਹੈ ਅਸੀਂ ਸਾਰਿਆਂ ਨੂੰ ਪਰਮੇਸ਼ਰ ਦੇ ਜੀ ਨੂੰ ਸਮਝਿਆ ਹੋਇਆ ਇੱਕ ਪਿਤਾ ਇੱਕ ਕਿਹਾ ਮਾਰਗ ਜਿਹੜੀ ਗੱਲ ਸਾਨੂੰ ਪੜਾਈ ਦੀ ਬੰਦੀ ਨਹੀਂ ਅਸੀਂ ਜੇ ਬੰਦੀ ਨਹੀਂ ਕੋਈ ਸਾਨੂੰ ਚੰਗਾ ਲੱਗਦਾ ਕੋਈ ਚੰਗਾ ਨਹੀਂ ਲੱਗਦਾ ਜੇ ਬੰਦੀ ਹੁੰਦੀ ਸਾਰੇ ਕੁਝ ਲੱਗਦੇ ਅਸਲ ਦੀ ਗੁਰਬਾਣੀ ਨੂੰ ਮੰਨਣ ਤੇ ਅਸੀਂ ਆਪਣੀ ਮਰਜ਼ੀ ਜਿੱਦੀ ਕਿ ਸਾਨੂੰ ਚੰਗੀ ਲੱਗਦੀ ਉਹ ਨਹੀਂ ਮੰਨਦੇ ਆ ਜਿਹੜੀ ਚੰਗੀ ਨਹੀਂ ਲੱਗਦੀ ਉਹ ਨਹੀਂ ਮੰਨਦੇ ਇਹ ਵੀ ਹੋਣਾ ਇੱਥੇ ਵੀ ਸਾਡੀ ਮਰਜ਼ੀ ਹੈ ਜਿੰਨੀ ਕਿ ਚੰਗੀ ਲੱਗਦੀ ਹੈ ਬਾਣੀ ਉੱਤੇ ਕੁ ਆ ਜਿਹੜੀ ਨਹੀਂ ਚੰਗੀ ਲੱਗਦੀ ਨਹੀਂ ਮੰਨਦੇ ਜਦ ਕਿ ਗੁਰਬਾਣੀ ਨੂੰ ਮੰਨਣਾ ਹੀ ਮੰਨਣ ਉਸੇ ਅਸੀਂ ਦਾ ਸਿੱਖ ਉਹ ਹੈ ਜਿਹੜਾ ਬਾਣੀ ਨੂੰ ਮੰਨਣ ਦਾ ਪਾਵਰ ਹੈ ਪਰਮੇਸ਼ਰ ਦਾ ਹੁਕਮ ਹੈ ਹੁਕਮ ਨੂੰ ਮੰਨਣ ਦਾ ਪਾਵਰ ਹੈ ਭਾਣੇ 'ਚ ਰਹਿਣ ਦਾ ਪਾਵਰ ਹੈ ਜੇ ਪਾਬੰਦੀ ਤੋੜਦਾ ਨਹੀਂ ਮੰਨਦਾ ਤੋੜਦਾ ਉਹ ਜਾਵੇ ਅਪਰਾਧੀ ਆ ਹੁਕਮ ਨੂੰ ਨਾ ਮੰਨਣ ਵਾਲੇ ਗੁਰਬਾਣੀ ਨੂੰ ਨਾ ਮੰਨਣ ਵਾਲੇ ਅਪਰਾਧੀ ਹੈ ਅਪਰਾਧੀ ਨੂੰ ਜੇਲ੍ਹ ਚੋਂ ਨਿਕਲਦਾ ਹੋਵੇ ਅਪਰਾਧੀ ਜੇਲ੍ਹ ਚੋਂ ਜਾ ਨਿਕਲਦਾ ਜਾਂ ਬਣ ਜਾਂਦਾ ਉਹ ਵਿੱਚ ਚੱਲਣ ਇਹ ਨਿਕਲ ਜਾਂਦਾ ਨਹੀਂ ਜਾਂ ਉਹ ਕਹਿੰਦਾ ਅਸੀਂ ਅਪਰਾਧ ਹੁਣ ਨਹੀਂ ਕਰਦੇ ਜਿਵੇਂ ਸਰਕਾਰ ਕੋਲ ਨਾਲ ਚੱਲਾਂਗੇ ਇਹ ਛੱਡ ਤੇ ਜਿੰਨਾ ਚਿਰ ਕਹਿੰਦੇ ਨੇ ਵੀ ਜਾ ਕੇ ਹੋਈ ਫਿਰ ਚੱਕ ਲੈਣੇ ਨੇ ਅਸੀਂ ਹਥਿਆਰ ਕਹਿੰਦੇ ਬਈ ਇੱਥੇ ਰਹੋ